ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਰਮਨ ਲੱਗਈ ਜੇ ਲੋਚੈ ਸਭ ਕੋਏ ਥੋੜਾ ਜਿਹਾ ਤੀਜੇ ਪਾਸ਼ਾ ਨੂੰ ਲੱਗਿਆ ਵੀ ਇਹਦੇ ਵਿੱਚ ਸੰਸ਼ੋਧਨ ਦੀ ਲੋੜ ਹੈ ਇਹ ਤੋਂ ਪਤਾ ਲੱਗਦਾ ਹੈ ਉਹ ਅਮਰਦਾਸ ਕੋਲ ਆਇਆ ਹੈ ਫਰੀਦ ਨਹੀਂ ਤਾਂ ਗੁਰੂ ਨਾਨਕ ਸੰਸ਼ੋਧਨ ਕਰਦੇ ਇਹਦੇ ਵਿੱਚ ਗੁਰੂ ਨਾਨਕ ਕੋਲ ਨਹੀਂ ਆ ਫਰੀਦ ਦੇ ਸ਼ਲੋਕ ਉਸ ਵੇਲੇ ਤੱਕ ਤੇ ਫਰੀਦ ਨੂੰ ਜਾਗ ਲੱਗਿਆ ਗੁਰੂ ਨਾਨਕ ਤੋਂ ਗੁਰੂ ਨਾਨਕ ਨੇ ਤਾਂ ਜਾਗ ਲਾਇਆ ਉਹ ਜਾਗ ਲਾਇਆ ਜਾਗਿਆ ਜਾਗਿਆ ਬਾਅਦ ਚ ਜਾਗ ਲਾਇਆ ਦੇਖੋ ਤੂੰ ਜਮਲਾ ਬਾਅਦ ਚ ਜਾਗ ਪਹਿਲਾਂ ਲਾਈਦਾ ਗੁਰੂ ਨਾਨਕ ਜਾਗ ਲਾ ਕੇ ਨਿਕਲ ਗਏ ਇਹ ਆਪਣਾ ਜਮਦਾ ਰਿਹਾ ਗੁਰੂ ਗੁਰਦਾਸ ਸਿੰਘ ਪੂਰਾ ਜੰਮ ਗਿਆ ਜਮ ਗਿਆ ਇੱਕ ਜਗ੍ਹਾ ਤੇ ਜਮ ਜਮੇ ਦੁੱਧ ਦੇ ਵਿੱਚ ਜੇ ਦਹੀਂ ਪਾਇਆ ਹੋਵੇ ਨਾ ਮਟਕੀ ਦੇ ਵਿੱਚ ਸਿਰ ਤੇ ਘੜੇ 'ਚ ਚਾਹੇ ਅੱਧਾ ਘੜਾ ਹੋਵੇ ਡੋਲਦਾ ਨਹੀਂ ਹੈ ਤੇ ਦੁੱਧ ਪਾਇਆ ਹੋਵੇ ਡੋਲਦਾ ਦੁੱਧ ਪਾਇਆ ਹੋਵੇ ਡੋਲੂਗਾ ਜਮੇ ਹੋਏ ਨਹੀਂ ਡੋਲੂ ਜਮੇ ਹੋਏ ਡੋਲਦਾ ਨਹੀਂ ਉਹਨੂੰ ਵੀ ਜਾਗ ਕਹਿੰਦੇ ਜਿਹੜਾ ਦੁੱਧ ਨੂੰ ਲੱਗਦਾ ਇਹ ਵੀ ਜਾਗ ਹੈ ਜਾਗ ਦਾ ਕੀ ਕਨੈਕਸ਼ਨ ਹੈ ਭਾਸ਼ਾ ਦੇ ਵਿੱਚ ਦੁੱਧ ਨੂੰ ਵੀ ਯਾਗ ਲਾਈਦਾ ਆ ਗੁਰਬਾਣੀ ਨੂੰ ਵੀ ਯਾਗ ਲੱਗੂਗਾ ਗੁਰਬਾਣੀ ਨੂੰ ਜਦ ਵਿਚਾਰਦੇ ਆ ਜਾਂ ਜਾਗ ਲੱਗਦਾ ਇਹਨੂੰ ਮਨ ਨੇ ਵੀ ਜਾਗਣਾ ਜਾਗ ਲੋਰੇ ਮਨਾ ਜਾਗ ਜਿੱਦਾਂ ਮਨ ਨੂੰ ਜਾਗ ਲੱਗ ਗਿਆ ਜਦੇ ਮਨ ਜੰਮ ਜਾਂਦਾ ਤੇ ਮਨ ਡੋਲਦਾ ਹੁੰਦਾ ਗੁਰਬਾਣੀ ਦਾ ਜਾਗ ਲੱਗਣਾ ਮਨ ਨੂੰ ਜਿਹੜੀ ਗੁਰਬਾਣੀ ਦੀ ਲੱਸੀ ਹੈ ਨਾ ਉਹਦਾ ਜਾਗ ਵੜਨਾ ਮੱਖਣ ਦੀ ਖੁਰਾਕ ਵੜਨੀ ਮੱਖਣ ਦੀ ਸ਼ਕਤੀ ਵੜਨੀ ਜਿਹੜੀ ਲੱਸੀ ਹੈ ਨਾ ਗੁਰਬਾਣੀ ਦੀ ਸੰਸਾਰੀ ਗਿਆਨ ਉਹਦਾ ਖੱਟਾ ਜਾਗ ਲੱਗ ਜਾਣਾ ਜਾਗ ਖੱਟੇ ਦਾ ਹੀ ਹੁੰਦਾ ਜਿਹੜੀ ਇਹਦੇ ਚ ਮੱਖਣ ਹੈ ਉਹਦੀ ਸ਼ਕਤੀ ਬਣ ਜਾਣੀ ਹੈ ਉਹ ਤਾਂ ਉਹਨੇ ਲਾਈਟ ਵਧਾਉਣੀ ਉਹਦੀ ਸ਼ਕਤੀ ਉਹ ਤਾਂ ਉਹਨੇ ਉਹਦਾ ਜਿਹੜਾ ਕਾਲ ਸਨ ਉਹ ਤਾਲਦੀ ਹੈ ਉਹ ਤੋਪਾ ਨਾਮਾ ਕੇ ਰੰਗ ਨਾਮ ਨੇ ਤਾਂ ਉਹਦੀ ਮਹਿਲ ਕੱਟਣੀ ਹੈ ਉਹਨੇ ਜਾਗ ਲਾਉਣਾ ਕਾਲੀ ਤੋਂ ਸਮਝਾ ਕੇ ਰੋਕ ਦੇਣਾ ਮਾਨੂੰ ਸਮਝਾ ਕੇ ਰੋਕ ਦੇਣਾ ਸਮਝਾਇਆ ਹੋਰ ਗਿਆਨ ਨੇ ਕੰਮ ਹੋਰ ਗਿਆਨ ਨੇ ਕੀਤਾ ਹਾਂਜੀ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਫਰੀਦੋ ਚਿੱਤ ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਉਹ ਸਾਹਿਬ ਤਾਂ ਕਾਲੇ ਹੁਣ ਸਦਾ ਸਾਹਿਬ ਤਾਂ ਅੰਦਰ ਹੈ ਤੇਰੇ ਇਹ ਕਾਲੇ ਸੀ ਧੌਲੇ ਸੀ ਸਾਹਿਬ ਤਾਂ ਅੰਦਰੇ ਸੀ ਤੂੰ ਨਹੀਂ ਜਾਗਿਆ ਉਹਦੇ ਬਾਰੇ ਤੂੰ ਬਾਹਰ ਜਾਗਦਾ ਸੀ ਅੰਦਰ ਸੁੱਤਾ ਪਿਆ ਸੀ ਅੰਦਰੋਂ ਸੁਣ ਸੀ ਬਾਹਰੋਂ ਜਾਗਰੂਕ ਸੀ ਹੁਣ ਬਾਹਰੋਂ ਸੁਣ ਹੋ ਜਾ ਅੰਦਰ ਪਾਸੇ ਜਾ ਗਿਆ ਅੰਦਰ ਪਾਸੇ ਜਾਗਣਾ ਬਾਹਰ ਸੌ ਜਾਣਾ ਕਾਲੀ ਧੌਲੀ ਸਾਹਿਬ ਸਦਾ ਹੈ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੁਝ ਸਦਾ ਹੀ ਹੈ ਪਰਮੇਸ਼ਰ ਤਾਂ ਸਦਾ ਹੀ ਹੈ ਜੇ ਕੁਝ ਤੇਰੇ ਕੌਲੇ ਤੇ ਚਾਹੇ ਧੌਲੇ ਤੇ ਜੇ ਅਗਿਆਨਤਾ ਸੀ ਤਾਂ ਵੀ ਪਰਮੇਸ਼ਰ ਇੱਥੇ ਹੀ ਸੀ ਅੰਤਰਾਤਮਾ ਦੀ ਆਵਾਜ਼ ਚਲਦੀ ਸੀ ਧੌਲੇ ਆ ਗਏ ਹੁਣ ਵੀ ਉੱਥੇ ਹੀ ਉਹ ਤਾਂ ਜੇ ਕੋ ਚਿਤ ਕਰੇ ਜੇ ਕੋਈ ਚਿੱਤ ਕਰੇ ਜੇ ਕੋਈ ਚਿੱਤ ਜੇ ਕੋਈ ਮਨ ਨੂੰ ਆਪਣੇ ਨੂੰ ਪੁੱਠਾ ਕਰਕੇ ਦੇਖੇ ਚਿੱਤ ਕੀ ਕਰੇ ਮਨ ਨੂੰ ਕਰੇ ਚਿੱਤ ਜੇ ਮਨ ਨੂੰ ਪਲਟ ਦੇਵੇ ਮਾਇਆ ਦੀ ਦੌੜ 'ਚ ਪਲਟ ਕੇ ਪੁੱਠੇ ਪਾਸੇ ਨੂੰ ਕਰੇ ਜੇ ਅੰਦਰ ਨੂੰ ਚੱਕ ਕੇ ਆਪਣੇ ਚਿੱਤ ਕਰੇ ਜੇ ਆਪਣੇ ਗਰਵਾਨ 'ਚ ਸਿਰ ਨੀਵਾ ਕਰਕੇ ਦੇਖੇ ਤਾਂ ਦੇਖੇ ਕਾਲੀ ਤੌਲੀ ਸਾਹਿਬ ਸਦਾ ਹੀ ਅੰਦਰ ਆ ਜੇ ਕੋਈ ਚਿੱਤ ਕਰੇ ਆਪਣਾ ਲਾਇਆ ਫਿਰਮ ਨ ਲੱਗਈ ਜੇ ਲੋਚੈ ਸਭ ਕੋਏ ਆਪਣਾ ਲਾਇਆ ਫਿਰਮ ਨ ਲੱਗੀ ਪ੍ਰੇਮ ਆਪਣਾ ਲਾਇਆ ਨਹੀਂ ਲੱਗਦਾ ਜੇ ਲੋਚੈ ਸਭ ਕੋਏ ਸਾਰੇ ਕਹਿੰਦੇ ਨੇ ਮੇਰੇ ਨਾਲ ਪ੍ਰੇਮ ਕਰੇ ਦੂਜਾ ਦੂਜਾ ਕਿ ਮਗਰ ਤੂੰ ਤਾਂ ਕਰਦਾ ਨਹੀਂ ਤੋ ਬੀਜ ਸਿੱਟਣਾ ਪੈਂਦਾ ਧਰਤੀ 'ਚ ਉਹ ਜੰਮਦਾ ਪ੍ਰੇਮ ਤਾਂ ਤੁਹਾਨੂੰ ਬੀਜਣਾ ਪਊਗਾ ਬਾਹਰ ਧਰਤੀ ਵਿੱਚ ਬੀਜਣਾ ਪਊਗਾ ਸਾਰਿਆਂ ਦੇ ਹਿਰਦੇ ਧਰਤੀ ਹੈ ਜੇ ਪ੍ਰੇਮ ਦਾ ਛਿੱਟਾ ਦਊਗਾ ਕੋਈ ਉਹਦਾ ਪ੍ਰੇਮ ਉਗੇਉ ਉਹਦੇ ਵਾਸਤੇ ਨਫ਼ਰਤ ਦਾ ਛਿੱਟਾ ਦਊ ਉਹਦੇ ਵਾਸਤੇ ਸਾਰਿਆਂ ਦੇ ਨਫ਼ਰਤ ਉਗੇਉ ਕਿਸੇ ਵਾਸਤੇ ਨਫ਼ਰਤ ਹੈ ਲੋਕਾਂ ਦੇ ਅੰਦਰ ਕਿਸੇ ਵਾਸਤੇ ਪ੍ਰੇਮ ਜਿਹਦੇ ਵਾਸਤੇ ਪ੍ਰੇਮ ਹੈ ਅਸਲ 'ਚ ਉਹਨੇ ਪ੍ਰੇਮ ਭਿਜਿਆ ਤਾਂ ਉਹਦੇ ਵਾਸਤੇ ਪ੍ਰੇਮ ਪ੍ਰੇਮ ਨਹੀਂ ਕੋਈ ਕਿਸੇ ਨਾਲ ਕਰਦਾ ਨਫ਼ਰਤ ਵੀ ਨਹੀਂ ਕਰਦਾ ਬੀਜਣਾ ਜਾਇਦਾ ਉਹਨੇ ਬੀਜਿਆ ਜੇ ਉਹਨੇ ਬੀਜਤਾ ਪ੍ਰੇਮ ਤਾਂ ਪ੍ਰੇਮ ਹੈ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਜੇ ਉਹਨੇ ਨਫ਼ਰਤ ਦੀ ਖੇਤੀ ਕੀਤੀ ਹੈ ਤਾਂ ਨਫ਼ਰਤ ਉਹ ਤਾਂ ਉਹਦਾ ਬੀਜਿਆ ਆਪਣੇ ਅੰਦਰ ਵੀ ਉਹਨੇ ਨਫ਼ਰਤ ਬੀਜੀ ਹੈ ਬਾਹਰ ਵੀ ਨਫ਼ਰਤ ਹੈ ਜੇ ਆਪਣੇ ਅੰਦਰ ਪ੍ਰੇਮ ਬੀਜੀ ਹੈ ਬਾਹਰ ਵੀ ਪ੍ਰੇਮ ਹੈ ਇਹ ਖੇਤੀ ਹੈ ਨਾਮ ਬੋ ਬੋ ਦਾ ਮਤਲਬ ਹੈ ਹੈ ਨਾਮ ਆਪਣੇ ਅੰਦਰ ਬੀਜਣਾ ਬਾਹਰ ਵੀ ਨਾਮ ਜਾਣ ਆਉਣਾ ਹੈ ਫਲ ਵੀ ਨਾਮ ਦੇ ਲੱਗਣੇ ਨੇ ਕੁਝ ਜੋ ਭਾਂਡੇ 'ਚ ਵਸਦਾ ਉਹੀ ਬਾਹਰ ਨਿਕਲਣੀ ਹੈ ਜੋ ਬਸ ਭਾਂਡੇ ਦੇ ਵਿੱਚ ਆ ਉਹੀ ਬਾਹਰ ਨਿਕਲਣੀ ਹੈ ਜੇ ਅੰਦਰ ਪ੍ਰੇਮ ਬੀਜਿਆ ਤਾਂ ਬਾਹਰ ਪ੍ਰੇਮ ਨਿਕਲਣਾ ਜੇ ਅੰਦਰ ਨਫ਼ਰਤ ਦੀ ਖੇਤੀ ਕੀਤੀ ਬਾਹਰ ਨਫ਼ਰਤ ਨਿਕਲਣੀ ਹਾਂਜੀ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ ਇਹ ਪਰਮ ਪਿਆਲਾ ਦਾ ਖਸਮ ਕਾ ਇਹ ਪਰਮ ਪਿਆਲਾ ਖਸਮ ਦਾ ਇਹ ਪਹਿਲਾਂ ਤਾਂ ਪ੍ਰੇਮ ਦਾ ਨਹੀਂ ਤੁਹਾਨੂੰ ਪਤਾ ਮੋਹ ਲਾ ਲਿਆ ਪ੍ਰੇਮ ਔਰ ਮੋਹ ਦੇ ਫਰਕ ਦਾ ਹੀ ਨਹੀਂ ਪਤਾ ਪ੍ਰੇਮ ਨੂੰ ਤਾਂ ਮੋਹ ਬਣਾਈ ਬੈਠੇ ਨੇ ਇਹ ਤਾਂ ਖਾਸੂ ਤੋਂ ਪਤਾ ਲੱਗੂ ਹੁੰਦਾ ਪ੍ਰੇਮ ਕੀ ਹੈ ਕਿੱਥੇ ਬੀਜਣਾ ਕਿਵੇਂ ਬੀਜਣਾ ਪਹਿਲਾਂ ਦੀ ਖੇਤੀ ਦੀ ਟੈਕਨੀਕ ਸਿੱਖ ਕੇ ਹੋਵੇ ਕਿੱਥੇ ਹੁੰਦੀ ਹੈ ਮੌਸਮ ਕਿਹਾ ਜਾ ਚਾਹੀਦਾ ਰੁੱਤ ਕਹੀ ਚਾਹੀਦੀ ਹੈ ਕੱਜ ਜੰਬੂਗਾ ਨਾ ਨਾਮ ਵੀ ਕਿਸੇ ਰੁੱਤ 'ਚ ਜੰਮਦਾ ਹੈ ਬੀਜ ਰੁੱਤ 'ਚ ਬੀਜਣਾ ਚਾਹੀਦਾ ਕੋ ਰੁੱਤਾਂ ਦਾ ਬੀਜ ਵੀ ਨਹੀਂ ਜੰਮਦਾ ਇਹ ਸਭ ਕੋ ਟੈਕਨੀਕ ਸਿੱਖੀ ਦੇ ਬਾਅਦ ਖੇਤੀ ਕਰੀਦੀ ਹੈ ਟੈਕਨੀਕ ਕੌਣ ਸਿਖਾਊਗਾ ਟੈਕਨੀਕ ਤਾਂ ਆਪੇ ਸਿਖਾਊਗਾ ਟੈਕਨੀਕ ਕਿੱਥੋਂ ਮਿਲੂਗੀ ਟੈਕਨੀਕ ਤਾਂ ਉੱਥੋਂ ਮਿਲੂਗੀ ਜਿੱਥੇ ਨਾਮ ਜਿੱਥੇ ਨਾਮ ਦਾ ਗੋਡਾਊਨ ਹੈ ਜਿੱਥੋਂ ਨਾਮ ਸਪਲਾਈ ਹੁੰਦਾ ਨਾਮ ਦੀ ਸਪਲਾਈ ਜਿੱਥੋਂ ਆਉਂਦੀ ਹੈ ਉਹੀ ਦਿੰਦੇ ਨੇ ਬੀਜ ਵੀ ਨਾਮ ਦਾ ਬੀਜ ਨਾਮ ਦਾ ਉੱਥੇ ਉਹ ਜਿੱਥੇ ਸਟੋਰ ਹੈ ਸਾਡੇ ਕੋਲ ਤਾਂ ਖਾਣ ਜੋਗਾ ਵੀ ਨਹੀਂ ਹੈ ਨਾਮ ਦਾ ਬੀਜ ਕਿੱਥੋਂ ਮਿਲਦਾ ਜਿੱਥੇ ਗਡਾਉਣ ਉੱਥੋਂ ਮਿਲਦਾ ਸਾਨੂੰ ਸਰਕਾਰ ਬੀਜ ਦਿੰਦੀ ਨਹੀਂ ਨਵੇਂ ਤਾਂ ਵੀ ਬੀਜ ਦਿੰਦੀ ਹੈ ਹਾਂਜੀ ਇਹ ਪਰਮ ਪਿਆਲਾ ਖਸਮ ਕਾ ਇਹ ਤਾਂ ਪ੍ਰੇਮ ਦਾ ਬੀਜ ਖਸਮ ਦਾ ਜੇ ਭਾਵੇ ਤਾਂ ਦੇ ਇਹ ਪ੍ਰੇਮ ਪਿਆਲਾ ਦਾ ਜਿਹਨੂੰ ਪਿਲਾ ਦੇਵੇ ਨਾ ਜਿਸੇ ਜਗਾਏ ਪਿਆਏ ਇਹ ਰਸ ਮੈਂ ਤੁਹਾਨੂੰ ਜਗਾ ਲਵੇਂ ਫਿਰ ਰਸ ਪਿਲਾ ਦੇਵੇ ਤਾਂ ਪਤਾ ਲੱਗਦਾ ਵੀ ਆ ਰਸ ਆ ਇਹ ਬੀਜਣ ਜਿਸੇ ਜਗਾਏ ਪਿਆਏ ਰਸ ਅਕਥ ਕਥਾ ਤਨ ਜਾਣੀ ਅਕਥ ਕਥਾ ਤਨ ਜਾਣੀ ਉਹਨੇ ਅਕਥ ਕਥਾ ਜਾਣੀ ਇਹ ਪਰਮ ਪਿਆਲਾ ਖਸਮ ਆਹੀ ਗਹਿਰ ਹੈ ਪਰਮ ਪਿਆਲਾ ਜਿਸੇ ਜਗਾਏ ਪਿਆਏ ਰਸ ਹਾਂਜੀ ਉਹ ਜੋ ਬੋਲਦਾ ਉਹ ਪ੍ਰੇਮ ਹੁੰਦਾ ਉਹ ਪ੍ਰੇਮਾ ਭਗਤੀ ਬੋਲਦਾ ਫਿਰ ਆਪਣਾ ਲਾਇਆ ਪਰਮਨ ਲੱਗੀ ਆਪਣਾ ਕਿਵੇਂ ਲੱਗ ਜੂਗਾ ਆਪਣਾ ਦਾ ਪ੍ਰੇਮ ਭਗਤੀ ਸਾਰੀ ਮਨਮਤਾਂ ਨੇ ਆਪਣੀਆਂ ਬਣਾਈਆਂ ਹੋਈਆਂ ਸਭ ਮਨਮਤਾਂ ਨੇ ਨਫ਼ਰਤ ਕਰਨ ਨੂੰ ਕੋਈ ਮਤ ਨਹੀਂ ਕਹਿੰਦੀ ਹਾਂਜੀ ਫਿਰ ਨਫ਼ਰਤ ਕਰਨ ਨੂੰ ਤਾਂ ਕੋਈ ਨਹੀਂ ਕਹਿੰਦੀ ਪ੍ਰੇਮ ਕਰਨ ਨੂੰ ਕਹਿੰਦੀ ਹੈ ਨਫ਼ਰਤ ਕਿੱਥੋਂ ਆ ਗਈ ਨਫ਼ਰਤ ਕਿੱਥੋਂ ਆ ਗਈ ਦੁਨੀਆਂ ਮਤਾਂ 'ਚ ਆਪਣਾ ਲਾਇਆ ਪਰਮਨ ਲੱਗੀ ਜੇ ਲੋਕ ਆਪਣਾ ਲਾਇਆ ਹੋਇਆ ਉਹ ਆਪਣੇ ਆਪਣੀ ਪਰਿਭਾਸ਼ਾ ਪ੍ਰੇਮ ਦੀ ਆਪਣੀ ਆਪਣੀ ਪਰਿਭਾਸ਼ਾ ਸੱਚ ਦੀ ਆਪਣੀ ਆਪਣੀ ਪਰਿਭਾਸ਼ਾ ਨਾਮ ਦੀ ਆਪਣੀ ਆਪਣੀ ਪਰਿਭਾਸ਼ਾ ਜਪ ਦੀ ਆਪਣੀ ਆਪਣੀ ਪਰਿਭਾਸ਼ਾ ਤਪ ਦੀ ਆਪਣੀ ਆਪਣੀ ਪਰਿਭਾਸ਼ਾ ਪੁੰਨ ਦਾਨ ਦੀ ਸਾਰੀਆਂ ਮਤਾਂ ਦਾ ਆਪਣੀ ਆਪਣੀ ਤੇ ਪ੍ਰੇਮ ਵਰਤ ਮੈਂ ਹੋ ਗਿਆ ਜਿੱਥੇ ਉੱਥੇ ਤਾਂ ਡਿਫਰੈਂਸਸ ਨੇ ਪ੍ਰੇਮ ਤੇ ਅਗ ਦੇ ਡਿਫਰੈਂਸਸ ਖਤਮ ਹੁੰਦੇ ਇਸ ਕਰਕੇ ਦੁਨੀਆ ਦੀ ਕੋਈ ਵੀ ਮਤ ਨਹੀਂ ਹੈ ਜਿਹੜੀ ਸਰਟੀਫਾਈਡ ਹੋਵੇ ਦੂਏ ਆਦਮੀ ਤੋਂ ਜਿਹੜੀ ਦੂਜੇ ਆਦਮੀ ਨੇ ਗਵਾਹੀ ਦਿੱਤੀ ਹੋਵੇ ਜੀ ਇੱਕ ਵੀ ਮਤ ਨਹੀਂ ਦੂਜੇ ਮੰਨਣ ਵਾਲੇ ਗਵਾਹ ਨਹੀਂ ਹੁੰਦੇ ਮਤਲਬ ਗਵਾਹ ਬਰਾਬਰ ਦਾ ਹੁੰਦਾ ਵਾਅਦਾ ਹੋਇਆ ਵੀ ਹਾਂ ਉੱਥੋਂ ਲੈ ਕੇ ਆਇਆ ਚੀਜ਼ ਮੇਰੇ ਸਾਹਮਣੇ ਸੀ ਮੇਰੇ ਸਾਹਮਣੇ ਦਾ ਸੌਦਾ ਹੋਇਆ ਗਵਾਹ ਉਹ ਹੈ ਉਹ ਪਾਈ ਉਹ ਜਦ ਬੈਨਾਵਾ ਹੁੰਦਾ ਸੀ ਪੈਸੇ ਮੇਰੇ ਸਾਹਮਣੇ ਦਿੱਤੇ ਨੇ ਤਹਿਸੀਲਦਾਰ ਦੇ ਮੈਂ ਪੇਸ਼ ਹੋਇਆ ਤੇ ਅਫਸਰ ਦੇ ਪੇਸ਼ ਹੋਇਆ ਇਹ ਉੱਥੋਂ ਮਿਲੀ ਹੋਈ ਹੈ ਜਿਆਦਾ ਮਤ ਲੈ ਕੇ ਆਏ ਨੇ ਦਰਗਾਹ ਚੋਂ ਗਵਾਹ ਕੌਣ ਹੈ ਉਹਨਾਂ ਦਾ ਉਹ ਤਾਂ ਕੋਈ ਹੈ ਨਹੀਂ ਦੂਜੇ ਆਦਮੀ ਨੇ ਉਹੀ ਮਤ ਦੇ ਦਸਖਤ ਨਹੀਂ ਕੀਤੇ ਆ ਕਿ ਕਿਸੇ ਨੇ ਉਸ ਸਟੈਂਡਰਡ ਦੀ ਮਤ ਇਸ ਤਰੀਕੇ ਨਾਲ ਕੋਈ ਹੋਰ ਪਾਰ ਹੋਇਆ ਹੋਵੇ ਦੂਈ ਗੱਲ ਹੈ ਨਹੀਂ ਕੁਰਾਨ ਇੱਕ ਹੈ ਸਾਡੇ ਕੋਲ ਤੇ ਗੁਰਬਾਣੀ ਦੀਆਂ ਪੋਥੀਆਂ ਕਿੰਨੀਆਂ ਨੇ ਅੱਡ-ਅੱਡ ਭਗਤਾਂ ਦੀਆਂ ਅੱਡ-ਅੱਡ ਪੋਥੀਆਂ ਨੇ ਗ੍ਰੰਥ ਇੱਕ ਬਣੇ ਉਹ ਕੁਰਾਨ ਵੀ ਇੱਕ ਕੀਤੀ ਹੈ ਪੋਥੀਆਂ ਦੀਆਂ ਕੁਰਾਨ ਇੱਕ ਕੀਤੀ ਹੈ ਕੋਈ ਆਦਮੀ ਲਿਖੀ ਹੋਤਾ ਇਹ ਆਡਾ ਆਡਾ ਵਿਚਾਰਤਾ ਰਹਾ ਵਿਚਾਰਧਾਰਾ ਵਿਚਾਰਧਾਰਾ ਸਾਡੇ ਭਾਈ ਹੋਈ ਹੈ ਦੂਜੇ ਆਦਮੀਆਂ ਦੀ ਕੋਈ ਗੱਲ ਕਰ ਰਿਹਾ ਨਾ ਮੈਂ ਬੁਲਾਇਆ ਬੋਲਦਾ ਕੁਰਾਨ ਵਾਲੇ ਨੇ ਕਦ ਕਿਹਾ ਮੈਂ ਬੁਲਾਇਆ ਬੋਲਦਾ ਇਹ ਤਾਂ ਕਹਿਤਾ ਉਹਨੇ ਵੀ ਉੱਤੋਂ ਉਤਰੀ ਹੈ ਉੱਤੋਂ ਉਤਰੀ ਦਾ ਸਖਾਲਾ ਪਰ ਬੁਲਾਇਆ ਬੋਲਦਾ ਤਾਂ ਜੇ ਬੁਲਾਉਣ ਵਾਲਾ ਖੜਾ ਹੋਵੇ ਸਿਰ ਤੇ ਬੁਲਾਇਆ ਤਾਂ ਤਾਂ ਹੀ ਗਏ ਜੇ ਬੁਲਾਉਣ ਵਾਲਾ ਵੀ ਹੋਵੇ ਬੁਲਾਉਣ ਵਾਲੇ ਤੇਰੇ ਚ ਕੀ ਫਰਕ ਦੱਸਣਾ ਪਊ ਰਿਸ਼ਤਾ ਬੁਲਾਉਣ ਵਾਲਾ ਬੋਲਣ ਦਾ ਰਿਸ਼ਤਾ ਵੀ ਦੱਸਣਾ ਪਊ ਕੀ ਹੈ ਤੇ ਬੋਲਣ ਵਾਲਾ ਕਿੱਥੇ ਜਾਊਗਾ ਬੁਲਾਉਣ ਵਾਲਾ ਕਿੱਥੇ ਰਹੂਗਾ ਬਾਅਦ ਸ੍ਰੀ ਛੱਡਣ ਤੋਂ ਬਾਅਦ ਸਾਰਾ ਕਰਨਾ ਪੈਣਾ ਸੀ ਉਹ ਸਾਰੇ ਠੱਪ ਹੈ ਉਹ ਚੈਪਟਰ ਬੰਦ ਕੀਤਾ ਹੋਇਆ ਉਹਨਾਂ ਨੇ ਉਹ ਚੈਪਟਰ ਨਹੀਂ ਖੋਲਦੇ ਉਹ ਚੈਪਟਰ ਖੋਲਣਾ ਹਜ਼ਾਰਾਂ ਸਵਾਲ ਖੜੇ ਹੋ ਜਾਣਗੇ ਤਾਂ ਬੰਦ ਹੋਏ ਨੇ